ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਏਕ ਓੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਇ ਜੋ ਕੀ ਵਿਦਾਇ ਦੇ ਗੁਨਾ ਸਤਿ ਭੈਣ ਭਰਾ ਵੈ ਪਾਰੰਗਿਤ ਦਾਨ ਪੜੀ ਵਿਦਾਇ ਨਾਨਕ ਰਾਜ ਚਲਾਇਆ ਸਜ ਕੋਟ ਸਤਾਣੀ ਨੀਵਦੈ ਲਹਣੇ ਧਰਿਓਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਕਵੇ ਜੀਆ ਦਾ ਗੁਰ ਚੇਲੇ ਰਾਸ ਕੀ ਨਾਨਕ ਸਲਾਮਤ ਥੀਵਦਾ ਸਹਿ ਟਿੱਕਾ ਦਿੱਤੋ ਸੁਜੀਵ ਦਾ ਲਾਹਣੇ ਦੀ ਫੇਰ ਆਈਐ ਨਾਨਕਾ ਦੋਹੀ ਖਟਿਐ ਜੋਤੀ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਐ ਚੁਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟਿਐ ਕਰਹਿ ਜੇ ਗੁਰ ਫਰਮਾਇਆ ਸਿਰ ਜੋਗ ਲੂਣੀ ਚਟਿਐ ਲੰਗਰ ਚੱਲੈ ਗੁਰ ਸ਼ਬਦ ਹਰੇ ਤੋਟ ਨਾ ਆਵੀ ਖਟਿਐ ਖਰਚੇ ਦਿੱਤ ਖਸਮ ਦੀ ਆਪ ਖਾਦੀ ਖੈਰ ਦਬਟਿਐ ਹੋਵੇ ਸਿਫਤ ਸੰਮਦੀ ਨੂਰ ਅਰ ਸੋ ਕੁਰ ਸੋ ਝਟਿਐ ਤੁਧ ਡਿਠੇ ਸੱਚੇ ਬਾਸਾ ਮਲ ਜਨਮ ਜਨਮ ਦੀ ਕਟਿਐ ਸਤ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹਟਿਐ ਉਤਰੀ ਕੌਲ ਨਾ ਪਾਲਿਓ ਕਰ ਪੀ ਰਹੋ ਕੰਨ ਮੁਰਟਿਐ ਦਿਲ ਖੋਟਾ ਆਕੀ ਫਿਰ ਬਨ ਭਾਰ ਵਿਚਾਨ ਛਟਿਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥਟਿਐ ਕੌਣ ਹਾਰੇ ਕਿਨੂ ਵਟਿਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਵੈ ਦਰਹਾਲੀ ਗੁਰ ਅੰਗਦ ਦੀ ਦੋਹੀ ਫਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲਾ ਹੋਏ ਜੰਗਾਲੀ ਦਰ ਦਰਵੇਖ ਖਸਮਦਾ ਨਾਏ ਸੱਚਾ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਹਾਲੀ ਗੁਰ ਸਿੱਖਾ ਕੇ ਮੁਕੂਜਲੇ ਮਨ ਮੁਕਤੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਬਹਾਈਐ ਦੁਨਿਆਈ ਆਖੈ ਕਿਉਨ ਨਾਨਕ ਈਸਰ ਜਗਨਾਥ ਉਚ ਹੱਦੀ ਵੈਣ ਮੇਰੇ ਕਿਉਨ ਮਾਦਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓਨ 14 ਰਤਨ ਨਿਕਾਲਿਆਨ ਕਰ ਆਵਾ ਗੌਣ ਚਿਲਕਿਓਨ ਕੁਦਰਤ ਅਹ ਵੇ ਖਾਲੀਆਂ ਨੂੰ ਜਿਹੜੇ ਐਵੜ ਪਿੰਡ ਠਣਕਿਓਨ ਲਾਹਣੇ ਧਰਿਓਨ ਛੱਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸੁਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਦ ਵੇਖੋ ਜੇ ਕਿਓਨ ਜਾਂ ਸੁਦੋ ਸੋ ਤਾਂ ਲਾਣਾ ਟਿਕਿਓਨ ਫੇਰ ਵਸਾਇਆ ਫੇਰ ਵਾਣੀ ਸਤਿਗੁਰ ਖਾਡੂਰ ਜਬ ਤਬ ਸੰਜਮ ਨਾਲ ਤਦ ਹੋਰ ਮੁਚ ਕਰੂਰ ਲਬ ਵਿਣਾਹੇ ਮਾਨਸਾ ਜਿਉ ਪਾਣੀ ਪੂਰ ਵਰਹਿ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਤ ਨਾ ਲੱਭੀ ਤੂੰ ਉਹ ਠਰੂਰ ਨੌਨਜ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਨਿਆ ਚੂਰ ਨੇੜਾ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪੀਉ ਦਾਦੇ ਦੇ ਵਿਹਾ ਪੋਤਾ ਪ੍ਰਵਾਨ ਜਿਨ ਬਾਸਕ ਨੇਤਰਾ ਕਤਿਆ ਕਰਨੇ ਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ 14 ਰਤਨ ਨਿਕਾਲਿਆਂ ਨੂੰ ਕੀ ਤੋਣ ਚਾਨਾਨ ਘੋੜਾ ਕੀਤੋ ਸਾਜਦਾ ਜਤ ਕੀਓ ਪਲਾਣ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਰ ਵੀ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤਹੁ ਖੇਤ ਜਮਾਇਓ ਸਤਹੁ ਛਾਵਾਣ ਨਿਤ ਰਸੋਈ ਤੇਰੀਐ ਘਿਓ ਮੈਦਾ ਖਾਣ ਚਾਰੇ ਕੁੰਡਾ ਸੁਜੀਓ ਮਨ ਮਹਿ ਸ਼ਬਦ ਪਰਵਾਣ ਆਵਾ ਗਾਉਣ ਨਿਵਾਰਿਓ ਕਰ ਨਦਰ ਨੀਸਾਨ ਔਤਰਿਆ ਔਤਾਰ ਲੈ ਸੋ ਪੁਰਖ ਸੁਜਾਨ ਝਖੜ ਵਾਉ ਨਾ ਢੋਲੀ ਪਰਬਤ ਮੇਰਾਨ ਜਾਣੈ ਬਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੂਰ ਸੁਜਾਨ ਦਾਨ ਜੇ ਸਤਿਗੁਰੂ ਭਾਵ ਸੀ ਸੋ ਸਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪੀਉ ਦਾ ਦੇ ਜੇ ਵਿਹਾ ਪੋਤਰਾ ਪ੍ਰਮਾਣ ਤਨ ਤਨ ਰਾਮਦਾਸ ਗੁਰ ਜਨ ਸਿਰਿਆਤ ਤਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰਨ ਨਮਸਕਾਰਿਆ ਅਟਾਲ ਅਥਾਉ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨਨੀ ਤੂੰ ਸੇਵਾ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰੇ ਕੱਢੇ ਤੋ ਸਭ ਪਰਵਾਰਿਆ ਧਨ ਸੁ ਤੇਰਾ ਥਾਨ ਹੈ ਸਜ ਤੇਰਾ ਪੈਸ ਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰੂ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁਜਗੀ ਪੰਚਾਨ ਆਪੇ ਹੋਆ ਆਪੀ ਨ ਆਵ ਸਾਜਿਓ ਆਪੇ ਹੀ ਥਮ ਖਲੋਆ ਆਪੇ ਪੱਟੀ ਕਲਮ ਆਪੇ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਆ ਚੰਦੋਆ ਉਗਵਣ ਹੋਤਾ ਆਤਮਨ ਹੋ ਚਹੋ ਚੱਕੀ ਕੀਣ ਲੋਆ ਜਿਨਨੇ ਗੁਰੂ ਨਾ ਸੇਵਿਓ ਮਨ ਮੁਖਾ ਭਇਆ ਮੋਆ ਦੂਣੀ ਚੌਣੀ ਕਰਾਵਾ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੋ ਜੁਗੀ ਪੰਚਾਇਣ ਆਪੇ ਹੋਆ ਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀਓ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਕਾਇਆ ਕਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤ ਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਾਹਿ ਸੁਖ ਅੰਤਰ ਜਾ ਕੋ ਜਪ ਤਪ ਦਿਓ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਓ ਭਵਨ ਚਤੁਰਦਸ ਭਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁਦਰਾ ਮਦਕ ਸਾਹਿ ਤੁਨ ਲਾਗੀ ਸੁਖਮਨ ਪੂਜਨ ਹਾਰੀਏ ਤੀਰਥ ਵਰਤ ਨੇਮ ਸੋਈ ਸੰਜਮ ਰਾਵ ਸਤ ਗਾਹਨੇ ਦਿਓ ਰੇ ਸੁਰਤ ਪਿਆਲ ਸੁਧਾਰਾ ਸੇ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਧਰ ਧਾਰ ਚਵੈ ਅਤ ਨਿਰਮਲ ਇਹ ਰਸ ਮਨਵਾ ਰਾਤੋ ਰੇ ਕਹਿ ਕਵੀ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ ਗੁੜ ਕਰ ਗਿਆਨ ਧਿਆਨ ਕਰ ਮੋਹਾ ਭਉ ਪਾਠੀ ਮਨ ਧਾਰਾ ਸੁਖਮਨ ਨਾਰੀ ਸਾਜ ਸਮਾਨੀ ਪੀਵੈ ਪੀਵਨ ਹਾਰਾ ਔਧੂ ਮੇਰਾ ਮਨ ਮਤਵਾਰਾ ਓਨ ਮਤ ਚੜਾ ਮਦਨ ਰਸ ਚਾਖਿਆ ਤ੍ਰਿਭਉਣ ਭਇਆਵ ਜਿਆਰਾ ਰਹਾਉ ਦੋਏ ਪੁਰ ਜੋਰ ਰਸਾਈ ਭਾਠੀ ਪਿਓ ਮਹਾਰਸ ਭਾਰੀ ਕਾਮ ਕ੍ਰੋਧ ਦੋਇ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬਹੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੂੰ ਡੋਲਹੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਆਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਹੀ ਸਾਧੀ ਰਹਾਉ ਤੋਰੇ ਭਰੋਸੇ ਮਗਰ ਬਸਿਓ ਮੇਰੇ ਤਨ ਕੀ ਤਬ 부ਝਾਈ ਪਹਿਲੇ ਦਰਸ਼ਨ ਮਗਰ ਪਾਇਓ ਉਨ ਕਾਸੀ ਬਸੇ ਆਈ ਜੈਸਾ ਮਗਰ ਤੈਸੀ ਕਾਸੀ ਹਮ ਏਕੈ ਕਰ ਜਾਨੀ ਹਮ ਨਿਰਧਨ ਜਿਉ ਇਹੋ ਧਨ ਪਾਇਆ ਮਰਤੇ ਫੂੜ ਗੁਮਾਨੀ ਕਰੈ ਗੁਮਾਨ ਚੁਬਹਿ ਤਿਸ ਸੂਲਾ ਕੋ ਕਾਢਣ ਕੋ ਨਾਹੀ ਅਜੈ ਸੋ ਚੋਭ ਕੋ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਣ ਨਾ ਕਢਤੇ ਆਪਣੇ ਗੁਰ ਪ੍ਰਸਾਦੇ ਆਵਤੋ ਜਾਇ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ RAM ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ ਸੰਤਾਵਾਂ ਨੂੰ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰਹਿਣ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰੇ ਭਉ ਕਹੈ ਆਗੈ ਬਦਨ ਪਸਾਰੇ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨ ਜਾਈ ਤੇਰੇ ਦਵਾਰੈ ਤੁਨ ਸਾਜ ਕੀ ਮਾਥੈ ਮੇਰੇ ਦਗਾਈ ਦਾਗੇ ਹੋਏ ਸੁਰਾਨ ਮਹਿ ਜੂਝੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨਾ ਹਰ ਲੈ ਖਜ਼ਾਨਾ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰੇ ਗੁਰਦੀਨੀ ਬਸਤ ਕਬੀਰ ਕਉ ਲੇਵਹੁ ਬਸਤ ਸੰਭਾਰ ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਥਿਰਤਾ ਕਾ ਸੁਹਾਗ ਜੇਹ ਮੁਖ ਵੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਾਹਮਣ ਬਿਸਰ ਕਰੈ ਜਾ ਕੈ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਿਤ ਹਰ ਨਾ ਕਹੈ ਕਾਹੇ ਮੇਰੇ ਬਾਮਨ ਹਰ ਨਾ ਕਹੈ RAM ਨਾ ਬੋਲੇ ਪਾਂਡੇ ਦੋਜਕ ਭਰਹਿ ਰਹਾਉ ਆਪਣੂ ਉਚ ਨੀਚ ਕਰ ਭੋਜਨ ਹਠੇ ਕਰਮ ਕਰ ਉਦਰ ਭਰਹਿ ਚੌਦਸ ਅਮਾਵਸ ਰਾਤ ਰਜ ਮਾਂ ਕਹੈ ਕਰ ਦੀਪਕ ਲੈ ਕੂਪ ਪਰਹਿ ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ ਮੋਹ ਤੋਹੇ ਬਰਾਬਰੀ ਕੈਸੇ ਕਹਿ ਬਨਹਿ ਹਮਰੇ RAM ਨਾਮ ਕਹਿ ਉਪਰੇ ਬੇਦ ਭਰੋਸੇ ਪਾਂਡੇ ਡੂਬ ਮਰਹਿ ਤਰਵਰ ਏਕ ਅਨੰਦ ਢਾਰ ਸਾਖਾ ਪੋ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰਿ ਪੂਰੈ ਕਰਿਆ ਜਾਨੀ ਜਾਨੀ ਰੇ ਰਾਜਾ RAM ਕੀ ਕਹਾਣੀ ਅੰਤਰ ਜੋਤ RAM ਪ੍ਰਗਾਸਾ ਗੁਰਮੁਖ ਬਿਰਲੇ ਜਾਨੀ ਰਾਮ ਪਵਰ ਏਕ ਪੋਹ ਬ੍ਰਸ ਬੀਧਾ 12 ਲੇ ਉਰ ਧਰਿਆ ਸੋਰਾ ਮੱਧੇ ਪਵਨ ਚਕੋਰਿਆ ਆਕਾਸੇ ਫਰ ਫਰਿਆ ਸਾਜ ਸੁਨ ਇਕ ਬਿਰਵਾ ਉਪਜਿਆ ਤਰਤੀ ਜਲ ਹਰ ਸੋਖਿਆ ਕਹਿ ਕਬੀਰ ਹੋ ਤਾ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੋਹਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਖਿੰਤਾਇਓ ਤਨ ਸੀਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵੋ ਜੋਗੀ ਜਬ ਤਉ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਵਿਭੂ ਚੜਾਓ ਆਪਣਾ ਸਿੰਘੀ ਸੁਰਤ ਮਿਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ ਬਜਾਈ ਪੰਚ ਤਤ ਲੈ ਹਿਰਦੈ ਰਾਖਾ ਔਰ ਹੈ ਨਿਰਾਲਮ ਤਾੜੀ ਕਾਹਤ ਕਬੀਰ ਸੁਨੋਰੇ ਸੰਤੋ ਧਰਮ ਦਇਆ ਕਰ ਬਾੜੀ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ ਭਾਵਨੇ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾ ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾ ਗਮਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜੇ ਘਰ ਕਥਾ ਹੋਤ ਹਰਿ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪੜ ਚੋਰ ਦੂਤ ਮਤਵਾਰੇ ਤਿਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਨ ਮਾਸਰ ਏ ਸੰਪੈ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪਹਿਹਾਰੀ ਕਹਾਤ ਕਬੀਰ ਭੀਰ ਜਨ ਰਾਖਾਓ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦਵਾਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਭਉ ਕਹਿ ਘਰ ਬਜਾਵੈ ਤੂਰ ਅਨਹਦ ਬਜੈ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾ ਜਿਹ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬਹੁ ਪਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੇ ਜਿਹ ਸਿਮਰਨ ਕਰਹਿ ਤੂ ਕੇਲ ਦੀਪਕ ਬਾਣ ਧਰਿਓ ਬਿਨ ਤੇਲ ਸੋ ਦੀਪਕ ਅਮਰ ਕੋ ਸੰਸਾਰ ਕਾਮ ਕ੍ਰੋਧ ਬੇ ਕਾਢੀ ਲੈ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰੇ ਗੁਰ ਪ੍ਰਸਾਦੀ ਉਤਰੈ ਪਾਰ ਜੇ ਸਿਮਰਨ ਨਾਹੀ ਤੋਇ ਕਾਨ ਮੰਦਰ ਸੋਵੈ ਪਟੰਬਰ ਤਾਨ ਸੇ ਸੁਹਾਰੀ ਵਿਗਸੈ ਜੀਓ ਸੋ ਸਿਮਰਨ ਤੂ ਅਨੰਦਨ ਪੀਓ ਜਿਹ ਸਿਮਰਨ ਤੇਰੀ ਜਾਏ ਬਲਾਏ ਜਿਹ ਸਿਮਰਨ ਤੁਝ ਪੋਹੈ ਨਾ ਮਾਏ ਸਿਮਰ ਸਿਮਰ ਹਰਿ ਹਰ ਮਨ ਗਾਈਐ ਇਹੋ ਸਿਮਰਨ ਸਤਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਊਠਤ ਬੈਠਤ ਸਾਧ ਗਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜੇ ਸਿਮਰਨ ਨਾਹੀ ਤੁਧ ਭਾਰ ਸੋ ਸਿਮਰਨ RAM ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸ ਕੇ ਆਗੇ ਤੰਤ ਨਾ ਮੰਤ RAM ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਧਜ ਬੰਧਨ ਪਾਇਆ ਮੁਕਤੈ ਗੁਰ ਅਨਲ 부ਝਾਇਆ ਜਬ ਨਾਖਸਿਕ ਇਹੋ ਮਨ ਚੀਨਾ ਤਵੇ ਅੰਤਰ ਮੱਜਨ ਕੀਨਾ ਪਵਨ ਪਤ ਉਨਵਨ ਰਹਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀਲੇ ਸਗ ਸਹਾਰੰ ਪੈਸੀਲੇ ਗਗਨ ਮਝਾਰੰ ਅਲੇ ਚੱਕਰ ਪੁਹੰਗਾ ਭੇਟੀਲੇ ਰਾਇ ਰਸੰਗਾ ਚੂਕੀਲੇ ਮੋਹ ਮੈ ਆਸਾ ਸਸ ਕੀਨੋ ਸੂਰ ਗਿਰਾਸਾ ਜਬ ਕੁੰਭਕ ਭਰਪੁਰੇ ਨੀਣਾ ਤਹ ਬਾਜੇ ਅਨਹਦ ਬੀਣਾ ਬਖਤੈ ਬਖ ਸਭ ਸੁਨਾਇਆ ਸੁਨਤਾ ਸੁਨ ਮਨ ਬਸਾਇਆ ਕਰ ਕਰਤਾ ਉਤਰ ਸੁਪਾਰੰ ਕਹਿ ਕਬੀਰਾ ਸਾਰੰ ਚੰਦ ਸੂਰਜ ਜੋ ਸਰੂਪ ਜੋਤੀ ਅੰਤਰ ਬ੍ਰਹਮਾਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਅਪਸਾਰ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ਼ ਕਹਿ ਕਬੀਰ ਨਿਰੰਜਨ ਅਲੇਖ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਪਾਈ ਨਿਗਮ ਹੁਸ਼ਿਆਰ ਪਾਰਵਾ ਦੇਖਤ ਜਮ ਲੈ ਜਾਈ ਰਹਾਓ ਨੀਮ ਭਇਓ ਆਮ ਆਮ ਭਇਓ ਨੀਮਾ ਕੇਲਾ ਪਾਕਾ ਝਾਰੇ ਨਾਲੀਏ ਫਲ ਸੇਬ ਰਿਪਾਕਾ ਮੂਰਖ ਮੁਗਦ ਗਵਾਰ ਹਰ ਭਇਓ ਖਾਂਡ ਰੇਤ ਮੈਂ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਨ ਖਾਈ ਬਾਣੀ ਨਾਮ ਦਿਓ ਜੀਉ ਕੀ ਰਾਮ ਕਲੀ ਕਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ ਵਦੇ ਪਰਮੀ ਅਲੇ ਪੰਜ ਜਨਾ ਸੋ ਬਾਦ ਬਤਵਾ ਚੀਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਰਹਾਓ ਆਨੀਲੇ ਕੁੰਭ ਭਰਾਈ ਦੇ ਊਦਕ ਰਾਜ ਕੁਆਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦਵਾਰ ਦਾ ਜਾ ਕੇ ਗਉ ਚਰਾਵਣ ਛਾਡੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ ਕਾਤ ਨਾਮ ਦਿਓ ਸੁਨੋ ਤਿਲੋਚਨ ਬਾਲਕ ਪਾਲਣ ਪੌਢੀ ਅਲੇ ਅੰਤਰ ਵਾਰ ਕਾਜ ਬਿਰੂਦੀ ਚੀਤ ਸੋ ਬਾਰਕ ਰਾਖੀ ਅਲੇ ਬੀਰ ਪ੍ਰਾਨ ਸ਼ਾਸਤਰ ਅਨੰਤਾ ਗੀਤ ਕਵਿਤ ਨਾ ਗਾਵੋਗੋ ਅਖੰਡ ਮੰਡਲ ਰੰਕਾਰ ਮੈਂ ਅਨਹਦ ਬੇਨ ਬਜਾਵੋਗੋ ਬੈਰਾਗੀ ਰਾਮੈ ਗਾਵੋਗੋ ਸਬਦ ਤੀਤਨ ਆਦਰਾਤਾ ਰਾਤਾ ਆਕੁਲ ਕਹਿ ਘਰ ਜਾਓਗੋ ਰਹਾਓ ਜਿਹੜਾ ਪਿੰਗਲਾ ਔਰ ਸੁਖਮਨਾ ਪਾਉਣਾ ਬੰਦ ਰਹਾਓਗੋ ਚੰਦ ਸੂਰਜ ਦੇ ਸੰਕਰ ਰਾਖੋ ਬ੍ਰਹਮ ਜੋਤ ਮਿਲ ਜਾਓਗੋ ਤੀਰਥ ਦੇਖ ਨਾ ਜਲ ਮਹਿ ਪੈਸੋ ਜੀਏ ਜੰਤ ਨਾ ਸਤਾਵੋਗੋ 68 ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾਓਗੋ ਪੰਜ ਸਹਾਈ ਜਨ ਕੀ ਸੋਭਾ ਪਲੋ ਪਲੋ ਨਾ ਕਹਾਵੋਗੋ ਨਾਮਾ ਕਹਿ ਚਿਤ ਹਰਿ ਸਿਉ ਰਾਤਾ ਸੁਨ ਸਮਾਦ ਸਮਾਓਗੋ माए ना होती बाप ना होता कर्म ना होती काया हम नहीं होते तुम नहीं होते कवन कहां ते आया राम कोई ना किसी केरा जैसे तरवर पंख बसेरा राम चांद ना होता सूर ना होता पानी पवन मिलाया सास ना होता भेद ना होता कर्म कहां ते आया खेचर भूचर तुलसी माला गुरु प्रसादी पाया नामा प्रणवै परम तत् है ਸਤਿਗੁਰ ਹੋਏ ਲਖਾਇਆ RAM ਕਲੀ ਘਰ ਦੂਜਾ ਬਾਨ ਆਰਸੀ ਤਪ ਕਰੈ ਉਲਟੇ ਤੀਰਥ ਮਰੈ ਅਗਰ ਦਹੈ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭਦਾਨ ਦੀਜੈ RAM ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤੈ ਲੀਜੈ ਰਹਾਉ ਗੰਗਾ ਜੋ ਗੋਦਾਵਰੀ ਜਾਈਐ ਕੁੰਭ ਜੋ ਕੇਦਾਰ ਨਹਾਈਐ ਗੋਮਤੀ ਸਾਸ ਗਉ ਦਾਨ ਕੀਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ RAM ਨਾਮ ਸਰਤਉ ਨਾ ਪੂਜੈ ਆਸਦਾਨ ਗਜਦਾਨ ਸਹਿਜਾ ਨਾਰੀ ਭੂਮਿਦਾਨ ਦਾਨ ਐਸੋ ਦਾਨ ਨਿਤ ਨਿਤਹਿ ਕੀਜੈ ਆਤਮ ਜੋ ਨਿਰਵਾਣ ਕੀਜੈ ਆਪ ਬਰਾਬਰ ਕੰਚਨ ਦੀਜੈ RAM ਨਾਮ ਸਰਤਉ ਨਾ ਪੂਜੈ ਮਨਹਿ ਨਾ ਕੀਜੈ ਰੋਸ ਜਮਹਿ ਨਾ ਦੀਜੈ ਦੋਸ ਨਿਰਮਲ ਨਿਰਵਾਣ ਪਦ ਚੀਨ ਲੀਜੈ ਜਸਰਤ ਰਾਏ ਨੰਦ ਰਾਜਾ ਮੇਰਾ RAM ਪ੍ਰਣਵੈ ਨਾਮ ਤਤ ਰਸ ਅੰਮ੍ਰਿਤ ਪੀਜੈ ਰਾਮਕਲੀ ਬਾਣੀ ਰਵਿਦਾਸ ਜੀ ਕੀ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਪੜਿਐ ਗੁਣੀਐ ਨਾਮ ਸਭ ਆਣ ਅਨਪਉ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰ ਸਹਿ ਨਾ ਪਰਸੈ ਦੇਵ ਸੰਸੈ ਗਾਂਠ ਨਾ ਛੂਟੈ ਕਾਮ ਕ੍ਰੋਧ ਮਾਇਆ ਮਦ ਮਸਰ ਇਨ ਪੰਚਉ ਮਿਲ ਲੂਟੇ ਰਹਾਉ ਹਮ ਬੜ ਕਵ ਕੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁਧ ਕਵਹਿ ਨਾ ਨਾਸੀ ਕਹੋ ਰਵਿਦਾਸ ਵੈ ਨਹੀਂ ਸਮਝਿਸ ਭੂਲ ਪਰੇ ਜੈਸੇ ਬੋਰੇ ਮੋਹਿ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਧਨ ਮੋਰੇ ਰਾਮ ਕਲੀ ਬਾਣੀ ਬੇਣੀ ਜੀਓਗੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੜਾ ਪਿੰਗਲਾ ਔ ਸੁਖਮਨਾ ਤੀਨ ਬਸਾਇ ਕਠਾਈ ਬੇੜੀ ਸੰਗੂ ਤਾਹ ਪ੍ਰਾਗ ਮਨ ਮੱਜਨ ਕਰੇ ਤਿਥਾਈ ਸੰਤਹੁ ਤਾਹ ਨਿਰੰਜਨ RAM ਹੈ ਗੁਰ ਗਮ ਬਿਰਲਾ ਕੋਏ ਤਹਾਂ ਨਿਰੰਜਨ ਰਮਈਆ ਹੋਇ ਰਾਵ ਦੇਵ ਸਥਾਨੈ ਕਿਆ ਸਾਣੀ ਤਾ ਬਾਜੇ ਸਬਦਾਂ ਨਾਦ ਬਾਣੀ ਤਾ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤਿ ਸੀਜੈ ਅੰਮ੍ਰਿਤ ਰਸ ਕੇ ਗਨੰਤਰ ਭੀਜੈ ਇਸ ਕਲਾ ਜੋ ਜਾਣੈ ਭੇਓ ਭੇਟੈ ਤਾਸ ਪਰਮ ਗੁਰ ਦੇਓ ਦਸੂ ਦਵਾਰਾ ਅਗਮ ਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ ਜਾਗਤ ਰਹਿ ਸੋ ਕਬਹ ਨਾ ਸੋਵੈ ਤੀਨਤ ਲੋਕ ਸਮਾਦ ਪਲੋਵੈ ਬੀਜ ਮੰਤਰ ਲੈ ਹਿਰਦੈ ਰਹੈ ਮਨੁਆ ਉਲਟ ਸੁਨ ਮਹਿ ਗਹਿ ਜਾਗਤ ਰਹਿ ਨਾਲਿਆ ਭਾਖੈ ਪਾਚੋ ਇੰਦਰੀ ਬਸ ਕਰ ਰਾਖੈ ਗੁਰ ਕੀ ਸਾਖੀ ਰਾਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਕਰ ਪੱਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਐ ਹਾਰੇ ਅਸੁਰ ਨਦੀ ਕਾ ਬੰਧੈ ਮੂਲ ਪਛਿਮ ਫੇਰ ਚੜਾਵੈ ਸੂਰ ਹਜ਼ਾਰ ਜਰਾ ਸੋ ਨਿਝਰ ਧਰੈ ਜਗਨਾ ਸਿਉ ਗੋਸ਼ਟ ਕਰੈ ਚੌ ਮੁਖ ਦੀਵਾ ਜੋ ਦਵਾਰ ਪਲੂ ਅਨੰਤ ਮੂਲ ਵਿਚਕਾਰ ਸਰਬ ਕਲਾ ਲੈ ਆਪੇ ਰਹੈ ਮਨ ਮਾਨਕ ਰਤਨਾ ਮੈਂ ਗੁਹੈ ਮਸਤਕ ਪਦਮ ਦਵਾਲ ਹੈ ਮਣੀ ਮਾਹ ਨਿਰੰਜਨ ਤ੍ਰਿਭਵਨ ਧਣੀ ਪੰਜ ਸ਼ਬਦ ਨਿਰਮਾਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੇ ਦਲ ਮਲ ਦੈਤੋ ਗੁਰਮੁ ਗਿਆਨ ਬੇਣੀ ਜਾਚੈ ਤੇਰਾ ਨਾਮ ਰਾਗ ਨਟ ਨਾਰਾਇਣ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦਿ ਮੇਰੇ ਮਨ ਜਪ ਐਨਸ ਨਾਮ ਹਰੇ ਕੋਟ ਕੋਟ ਦੋਖ ਬਉ ਕੀਨੇ ਸਭ ਪਰ ਹਰ ਪਾਸ ਤਰੇ ਰਾਵ ਹਰ ਹਰ ਨਾਮ ਜਪ ਹੈ ਆਰਾਧੈ ਸੇਵਕ ਭਾਇ ਖਰੇ ਕਿਲ ਵਿਖ ਦੋਖ ਗਏ ਸਭ ਨੀਕਰ ਜਿਉ ਪਾਣੀ ਮੈਲ ਖਰੇ ਖੇਨ ਖੇਨ ਨਰ ਨਾਰਾਇਣ ਗਾਵਹਿ ਮੁਖ ਬੋਲੇ ਨਰ ਨਰ ਹਰੇ ਪੰਚ ਦੋਖ ਅਸਾਦ ਨਗਰ ਮਹਿ ਇਕ ਖੇਨ ਪਲ ਦੂਰ ਕਰੇ ਵਡ ਭਾਗੀ ਅਰ ਨਾਮ ਤੇ ਆਵਹਿ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇ ਪ੍ਰਭ ਜਾਚਉ ਮੈਂ ਮੂੜ ਮੁਗਦ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇਵਹੁ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰਿ ਰਾਖਉ ਲਾਜ ਹਰੇ ਨਾਟ ਮਹੱਲਾ ਚੌਥਾ RAM ਜਪ ਜਨ ਰਾਮੈ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੀ ਹਰ ਧਾਰੀ ਹਰ ਕਿਰਪਲੇ ਰਹਾਉ ਹਰੀ ਹਰਿ ਅਗਮ ਗੋਚਰ ਸੁਆਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲ ਲੇ ਪੁਰਖ ਹੋ ਤੁਮਾਰੇ ਨਾਮ ਜਨ ਗਾਇਓ ਸਭ ਦਾਲ ਦੁਖ ਦਲ ਲੇ ਦੇਹੀ ਦੁਖ ਅਸਾਦ ਪੰਜ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉ ਦੇਖੈ ਸਸ ਕਮਲੇ ਹੁਨ ਵੈ ਕਾਨ ਕਾਨ ਕਾਨ ਹਰ ਗਰਜੈ ਮਨ ਬਿਕਸੈ ਮੋਰ ਮੁਰਲੇ ਹਮਰੈ ਸੁਆਮੀ ਲੋ ਹਮ ਲਾਈ ਹਮ ਜੀਵਾ ਦੇ ਘਰ ਮਿਲੇ ਜਨ ਨਾਨਕ ਹਰਿ ਅਮਲ ਹਰਿ ਲਾਏ ਹਰ ਮੇਲਾਉ ਅਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰਿ ਹਰਿ ਨਾਮ ਸਖੇ ਗੁਰ ਪ੍ਰਸਾਦੀ ਅਰ ਨਾਮ ਧਿਆਇਓ ਹਮ ਸਤਗੁਰ ਚਰਨ ਪਖੇ ਰਹਾਉ ਊਤਮ ਜਗਨਨਾਥ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੁਮ ਵਡ ਪੁਰਖ ਦੀਨ ਦੁਖ ਪੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਆਵਗਨ ਵਿਖਿਆ ਵਿਖਾਇ ਕੇ ਬਹੁ ਬਾਰ ਬਾਰ ਨਿਮਖੇ ਆਵਗਨ ਯਾਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕੋ ਤੁਮ ਹਰ ਰਾਖੋ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੇ ਹਰਣਖੇ ਨਟ ਮਹੱਲਾ ਚੌਥਾ ਮੇਰੇ ਮਨ ਜਬ ਹਰਿ ਹਰਿ ਰਾਮ ਰੰਗੇ ਹਰਿ ਹਰਿ ਕਿਰਪਾ ਕਰੀ ਜਗਦੀਸ਼ਰ ਹਰਿ ਧਿਆਇਓ ਜਨ ਪਗ ਲੱਗੇ ਰਹਾਓ ਜਨਮ ਜਨਮ ਕੇ ਭੂਲ ਜੂਗ ਹਮ ਆਵ ਆਏ ਪ੍ਰਭ ਸਰਨ ਗੇ ਤੁਮ ਸਰਨਾਗਤ ਪ੍ਰਤਪਾਲਕ ਸੁਆਮੀ ਹਮ ਰਾਖੋ ਵਡ ਪਾਪ ਗੇ ਤੁਮਰੀ ਸੰਗਤ ਹਰ ਕੋ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵਗੇ ਗੁਣ ਗਾਵਤ ਛੀਪਾ ਦੁਸ਼ਟਾਰਿਓ ਪ੍ਰਭ ਰਾਖੀ ਪੈ ਜਨਗੇ ਜੋ ਤੁਮਰੇ ਗੁਣ ਗਾਵੈ ਸੁਆਮੀ ਹਉ ਬਲ ਬਲ ਬਲ ਤਿਨਗੇ ਪਵਨ ਪਵਨ ਪਵਿੱਤਰ ਸਭ ਕੀਏ ਜਾ ਧੂਰ ਭਰੀ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕੈ ਹਮ ਤੂੰ ਵੱਡ ਵੱਡ ਪੁਰਖ ਵੱਡ ਗੇ ਜਨ ਨਾਨਕ ਕਉ ਦਇਆ ਪ੍ਰਭ ਧਾਰੋ ਹਮ ਸੇਵਾ ਤੁਮ ਜਨ ਪਗੇ ਨਟ ਮਹੱਲਾ ਚੌਥਾ ਮੇਰੇ ਮਨ ਜਬ ਹਰ ਹਰ ਨਾਮ ਮਨੇ ਜਗੰਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤਿ ਨਾਮ ਬਨੇ ਰਹਾ ਹਰ ਜਨ ਹਰ ਜਸ ਹਰਿ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਨੇ ਕਿਲ ਵਿਗ ਪਾਪ ਨਾਮ ਹਰਿ ਕਾਟੇ ਜਿਵ ਖੇਤ ਕਿਰਸਾਨ ਲੁਨੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਣੋ ਹਮ ਕਹਿ ਨਾ ਸਕੈ ਹਰ ਗੁਨੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਣੋ ਪ੍ਰਭ ਆਪਣੇ ਮਾਇਆ ਫਾਸ ਬੰਧ ਬੋ ਬੰਦੇ ਹਰ ਜਪਿਓ ਖੁਲ ਖੁਲ ਨੇ ਜਿਉ ਜਲ ਕੁੰਚਰ ਤਦੁਐ ਬਾਂਧਿਓ ਹਰ ਚੇਤਿਓ ਮੋਖ ਮੁਖ ਨੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾਹ ਪਾਈ ਨਹੀਂ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਵਣੇ ਹਰਿ ਹਰ ਦਇਆਲੇ ਦਇਆ ਪ੍ਰਭ ਧਾਰੀ ਲਗ ਸਤਗੁਰ ਹਰ ਜਪਣੇ ਰਹਾਓ ਹਰ ਤੂੰ ਬੜਗਮ ਗੋਤਰ ਸੁਆਮੀ ਸਭ ਧਿਆਵੈ ਹਰ ਰੁੜਨੇ ਜਿਨ ਕੋ ਤੁਮਰੇ ਵਡ ਕਟਾਖ ਹੈ ਤੇ ਗੁਰਮੁਖਾਰ ਸਿਮਰਣੇ ਇਹੋ ਪਰਪੰਜ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਣੇ ਜੋ ਸਲ ਲੈ ਸਲਲ ਉਠੈ ਬੋਲਾਰੀ ਮਿਲ ਸਲ ਲੈ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਾਣੋ ਹਮ ਨਾ ਜਾਣੀ ਹਰ ਗਾਣੇ ਹਮ ਬਾਰਿਕ ਗੌਰਿਦ ਉਸਤਤ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ਤੁਮ ਜਲ ਨਿਦ ਹਰਿਮਾਨ ਸਰੋਵਰ ਜੋ ਸੇਵੈ ਸਭ ਫਲਨੇ ਜਨ ਨਾਨਕ ਹਰਿ ਹਰਿ ਹਰਿ ਹਰਿ ਬਾਂਛੈ ਹਰ ਦੇਵੋ ਕਰ ਕਿਰਪਣੇ ਨਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰਿ ਕਾਲ ਲੈ ਗੁਰ ਪਗ ਰੇਨ ਰਵਾਲ ਸਭ ਦਾਲਿਦ ਪੰਜ ਦੁਖ ਦਾਲ ਹਰ ਹੋ ਹੋ ਹੋ ਨਦਨਿਆਲ ਰਾਵ ਹਰ ਕਾ ਗਿਰੋ ਹਰਿ ਆਪ ਸਵਾਰਿਓ ਹਰ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰ ਲਾਲ ਹਰਿ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਉ ਹਰਿ ਦੇਖੇ ਪਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰਿ ਆਪ ਤੇ ਕੀ ਖਬਰ ਗੁਰ ਪਾਈ ਮਨ ਤਨ ਆਣ ਦੋ ਆਨੰਦ ਭਏ ਹਰਿ ਆਪ ਤੇ ਸੁਨੇ ਮੇਰੇ ਲਾਲ ਹਰਿ ਲਾਲ ਜਨ ਨਾਨਕ ਹਰਿ ਹਰਿ ਮਿਲੇ ਪਏ ਗਲਤਾਨ ਹਾਲ ਨਿਹਾਲ ਨਿਹਾਲ ਨਾਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੁਣੇ ਅਕਥ ਕਥਾ ਸੁਖਵੰਤੀ ਸਭ ਕਿਲ ਵਿਗ ਪਾਪ ਲਹਾਂਤੀ ਹਰ ਹੋ ਹੋ ਹੋ ਲਿਖਤ ਲਿਖੰਤੀ ਰਾਮ ਹਰ ਕੀਰਤ ਕਲ ਜੁਗ ਵਿਦੂਤਮ ਮਤ ਗੁਰਮਤ ਕਥਾ ਪਜੰਤੀ ਜਿਨ ਜਨ ਸੁਣੀ ਮਨੀ ਹੈ ਜਿਨ ਜਨ ਤਿਸ ਜਨ ਕੈ ਹੋ ਕੁਰਬਾਨੰਤੀ ਹਰਿ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰਿ ਕਥਾ ਸੁਣ ਤ੍ਰਿਪਤੇ ਜਪ ਹਰਿ ਹਰਿ ਹਰਿ ਹੋਵੰਤੀ ਨਾਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰਿ ਗਾਲ ਤਿਸ ਕਉ ਹੋ ਬਲ ਬਲ ਬਾਲ ਸੋ ਹਰ ਜਨ ਹੈ ਪਲ ਪਾਲ ਹਰਿ ਹੋ ਹੋ ਹੋ ਮੇਲ ਨਿਹਾਲ ਦਾ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਵਟ ਚੁਕਾਵਹੁ ਮੇਰੇ ਗੁਰ ਸਿਖਾਓ ਨੇ ਕਵਟ ਕਮਾਵਹੁ ਹਰ ਕੀ ਹਰਿ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਆਏ ਜਿਨ ਹਰ ਪ੍ਰਭ ਜਾਨੋ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰਿ ਦੇਖ ਨਿਗਟੇ ਹਦੂਰੇ ਨਿਹਾਲ ਨਿਹਾਲ ਨਿਹਾਲ ਨਿਹਾਲ ਰਾਗ ਨਟ ਨਾਰਾਇਣ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ RAM ਹੋ ਕਿਆ ਜਾਣਾ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇ ਰਾਜ ਉਪਰ ਰੁਚ ਆਵੈ ਕਿਰਪਾ ਕਰਹੁ ਜਿਸ ਪੁਰਖ ਵਿਧਾਤੇ ਸੋ ਸਦਾ ਸਦਾ ਤੁਧ ਧਿਆਵੈ ਕਵਨ ਜੋ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਾਤੇ ਸਾਈ ਬੁਧ ਸਿਆਣਪ ਜਿਤ ਨਿਵਖ ਨਾ ਪ੍ਰਭ ਵਿਸਰਾਵੈ ਸੰਤ ਸੰਗ ਲਗਿਓ ਸੁਖ ਪਾਇਓ ਹਰ ਗੁਣ ਸਦੀ ਗਾਵੈ ਦੇਖਿਓ ਅਚਰਜ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੈ ਕਹੋ ਨਾਨਕ ਮੋਰਚਾ ਗੁਰ ਲਾਹਿਓ ਕਹਾ ਗਰਭ ਜੋਨ ਕਹ ਆਵੈ ਨਟ ਨਾਰਾਇਣ ਮਹੱਲਾ ਪੰਜਵਾ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਟ ਤੁਹਾਰੋ ਕੀਓ ਰਾਵ ਆਗਿਆ ਮਾਨ ਜਾਣ ਸੁਖ ਪਾਇਆ ਸੁਣ ਸੁਣ ਨਾਮ ਤੁਹਾਰੋ ਜੀਓ ਇਹਾ ਉਹਾ ਹਰ ਤੁਮ ਹੀ ਤੁਮ ਹੀ ਇਹੋ ਗੁਰ ਤੇ ਮੰਤਰ ਦ੍ਰਿੜੀਓ ਜਬ ਤੇ ਜਾਨ ਪਾਈ ਇਹ ਬਾਤਾ ਤਬ ਕੁਸਲ ਖੇਮ ਸਭ ਥੀਓ ਸਾਧ ਸੰਗ ਨਾਨਕ ਪ੍ਰਗਾਸਿਓ ਆਨ ਨਾਹੀ ਰੇ ਬੀਓ ਨਟ ਮਹੱਲਾ ਪੰਜਵਾ ਜਾ ਕੋ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁ ਪਾਇਆ ਨਿਕਸੀ ਹੋ ਮੈਂ ਪੀਰ ਰਹਾ ਤਬ ਵਿਧਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਜਣ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ ਹੀਰੇ ਬਿਦੇ ਹੀਰ ਬਿਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਨੀ ਗਹੀਰ ਨਾਟ ਮਹੱਲਾ ਪੰਜਵਾ ਆਪਣਾ ਜਨ ਆਪਹਿ ਆਪ ਉਧਾਰਿਓ ਆਠ ਪਾਰ ਜਨ ਕੈ ਸੰਗ ਵਸਿਓ ਮਨ ਤੇ ਨਾਹਿ ਵਿਸਾਰਿਓ ਰਹਾਉ ਵਰਨ ਚੇਹਣ ਨਾਹੀ ਕਿਛ ਪੇਖਿਓ ਦਾਸ ਕਾ ਕੁਲ ਨਾ ਵਿਚਾਰਿਓ ਕਰ ਕਿਰਪਾ ਨਾਮ ਹਰ ਸਾਜ ਸੁਭਾਏ ਸੁਭਾਇ ਸਵਾਰਿਓ ਮਹਾ ਬਿਖਮ ਅਗਨਿ ਕਾ ਸਾਗਰ ਤਿਸ ਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਵਿਗਸਾਨੋ ਪੁਨਹ ਪੁਨਹ ਪਰਿਹਾਰਿਓ ਨਟ ਮਹੱਲਾ ਪੰਜਵਾ ਹਰਿ ਹਰਿ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟੈ ਖਿਨ ਭੀਤਰ ਆਕਾ ਦੁਖ ਨਾ ਰਹਿਓ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ਕਾਹਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ ਪੰਜਵਾ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਚਲਾ ਗਹਾਇਓ ਜਨ ਆਪਣੇ ਕਉ ਮਨ ਬੀਧੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਸੂਪ ਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਧ ਆਨ ਨਾ ਪੇਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬਹੂ ਥੋਰੀ ਨਟ ਮਹੱਲਾ ਪੰਜਵਾ ਮੇਰੇ ਮਨ ਜਪ ਜਪ ਹਰਿ ਨਾਰਾਇਣ ਕਬਹੂ ਨ ਬਿਸਰਵ ਮਨ ਮੇਰੇ ਤੇ ਆਠ ਪਾਰ ਗੁਣ ਗਾਇਨ ਰਹਾਉ ਸਾਧੂ ਧੂਰ ਕਰਉ ਨਿਤ ਮਜਨ ਸਭ ਕਿਲ ਵਿਗ ਪਾਪ ਗਵਾਇਨ ਪੂਰਨ ਪੂਰ ਰਹੇ ਕਿਰਪਾ ਨਿਦ ਘਟ ਘਟ ਦਿਸ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨ ਲਾਇਣ ਦੋਏ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਇਣ ਨਟ ਮਹੱਲਾ ਪੰਜਵਾ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਓ ਸੁਖ ਦਾਤਾ ਦੁਖ ਭੰਜਨ ਹਾਰਾ ਗਾਓ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਤ ਕੁਰਬਾਨ ਨਟ ਮਹੱਲਾ ਪੰਜਵਾ ਹਉ ਵਾਰ ਵਾਰ ਜਾਓ ਗੁਰ ਗੋਪਾਲ ਰਹਾਓ ਮੋਹੇ ਨਿਰਗੁਣ ਤੂੰ ਪੂਰਨ ਦਾਤੇ ਦੀਨਾ ਨਾਥ ਦਇਆਲ ਉਠਤ ਬੈਠਤ ਸੋਵਤ ਜਾਗਤ ਜੀਵ ਪ੍ਰਾਨ ਧਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ ਨਿਹਾਲ ਨਟ ਪੜਤਾਲ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਬਿਨ ਸੈ ਦੁਖ ਬਿਪਰੀਤ ਸਭ ਅਰਪਉ ਮਨ ਤਨ ਚੀਤ ਰਹਾਓ ਕੋਈ ਵਿਰਲਾ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਦੀਤ ਕੋਟ ਪਤਿਤ ਹੋਏ ਪੁਨੀਤ ਨਾਨਕ ਦਾਸ ਬਲ ਬਲ ਕੀਤ ਨਾਟ ਅਸਪਦਿਆ ਮਹੱਲਾ ਚੌਥਾ ਇਕ ਓੰਕਾਰ ਸਤਿਗੁਰੂ ਪ੍ਰਸਾਦਿ RAM ਮੇਰੇ ਮਨ ਤਨ ਨਾਮ ਧਾਰੇ ਖਿਰਪਲ ਰਹਿ ਨਾ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸਮਾਰੇ ਰਾਵ ਹਰਿ ਹਰਿ ਹਰਿ ਹਰਿ ਹਰਿ ਮਨ ਧਿਆਵੋ ਮੈਂ ਹਰਿ ਹਰਿ ਨਾਮ ਪਿਆਰੇ ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸ਼ਬਦ ਸੁਵਾਰੇ ਸੂਦਨ ਜਗ ਜੀਵਨ ਮਾਧੋ ਮੇਰੇ ਠਾਕੁਰ ਅਗਮ ਪਾਰੇ ਇਕ ਬਿਨੋ ਬੇਨਤੀ ਕਰੋ ਗੁਰ ਆਗੈ ਮੈਂ ਸਾਧੂ ਚਰਨ ਪਖਾਰੇ ਸਾਹਸ ਨੇਤਰ ਨੇਤਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖ ਨਿਰਾਰੇ ਸਾਹਸ ਮੂਰਤੀ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤਿ ਤਾਰੇ ਗੁਰਮਤਿ ਨਾਮ ਦਮੋਦਰ ਪਾਇਆ ਹਰਿ ਹਰਿ ਨਾਮ ਉਰ ਧਾਰੇ ਹਰਿ ਹਰਿ ਕਥਾ ਬਣੀ ਅਤ ਮੀਠੀ ਜਿਉ ਗੂੰਗਾ ਗੜਕ ਸੁਮਾਰੇ ਰਸਨਾ ਸਾਤ ਚਖੈ ਭਾਏ ਦੂਜੈ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਤ ਚਖੈ RAM ਨਾਮਾ ਸਭ ਅਨ ਰਸ ਸਾਧ ਬਿਸਾਰੇ ਗੁਰਮਤਿ RAM ਨਾਮ ਧਨ ਪਾਇਆ ਸੁਣ ਕਹਤਿਆ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ ਸਾਸ ਸਾਸ ਹੈ ਜੇਤੇ ਮੈਂ ਗੁਰੂ ਨਾਮ ਸਮਾਰੇ ਸਾਸ ਸਾਸ ਜਾਏ ਨਾਮੈ ਬਿਨ ਸੋ ਬਿਰਥਾ ਸਾਸ ਵਿਕਾਰੇ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ ਮੋਕੋ ਹਰ ਦੇ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਤ ਹੈ ਹਮ ਦਾਸਨ ਕੇ ਪਨਿਹਾਰੇ ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਣਿਆਰੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਹਨ ਸਬਦ ਗੁਰ ਤਾਰੇ ਰਹਾਓ ਸਤਿਗੁਰ ਨਾਮ ਦ੍ਰਿੜਾਏ ਅਤ ਮੀਠਾ ਮੈ ਲਾਗਰ ਮਲਗਾਰੇ ਨਾਮੈ ਸੁਰਤ ਵੱਜੀ ਹੈ ਦਾਦਿਸ ਹਰ ਮੁਸਕੀ ਮੁਸ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰ ਨੀਕੇ ਬਚਨ ਸੁਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਵਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲਿਆ ਸੰਕੁਤਾਰੇ ਸਤਿਗੁਰ ਮਿਲਿਆ ਪਰਮ ਪਦ ਪਾਇਆ ਸਤਿਗੁਰ ਕੈ ਬਲਿਆਰੇ ਪਾਖੰਡ ਪਾਖੰਡ ਕਰ ਕਰ ਪਰਮੇ ਲੋ ਪਾਖੰਡ ਜਗ ਬੁਰਿਆਰੇ ਖਲਤ ਪਲਤ ਦੁਖਦਾਈ ਹੋਵੈ ਜਮ ਕਾਲ ਖੜਾ ਸਿਰ ਮਾਰੇ ਉਗਵੈ ਦਿਨਸ ਆਲ ਜਾਲ ਸੰਭਾਲੈ ਬਿਖ ਮਾਇਆ ਕੇ ਵਿਸਥਾਰੇ ਆਈ ਰਹਿਣ ਪਿਆ ਸੁਪਨੰਤਰ ਬਿਖ ਸੁਪਨਾ ਭੀ ਦੁਖ ਸਾਰੇ ਕੱਲਰ ਖੇਤ ਲੈ ਕੂੜ ਜਮਾਇਆ ਸਭ ਕੂੜਾ ਕੇ ਖਲਵਾਰੇ ਸਾਖਤ ਨਰਸਾ ਭੂ ਪੁਖਾਨੇ ਦਰ ਠਾਡੇ ਜਮ ਜਿੰਦਾਰੇ ਮਨ ਮੋ ਕਰ ਤੜਿਆ ਬਿਹ ਭਾਰੀ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪਗ ਲਗਵਾਰੇ ਵਾਰੇ ਜਗੰਦਾਸ ਜੰਤਰੂ ਪਾਏ ਨਕ ਖੀਨੀ ਸਭ ਨਥ ਹਾਰੇ ਨਾਨਕ ਪ੍ਰਭ ਖਿੰਚੈ ਤਿਵ ਚੱਲੀਐ ਜਿਉ ਭਾਵੈ RAM ਪਿਆਰੇ ਨਟ ਮਹੱਲਾ ਚੌਥਾ ਰਾਮ ਹਰਿ ਅੰਮ੍ਰਿਤ ਸਰਨਾਵਾਰੇ ਸਤਿਗੁਰ ਗਿਆਨ ਬਚਨ ਹੈ ਨੀਕੋ ਮਿਲ ਕਰਮ ਪਾਪ ਉਤਾਰੇ ਰਹਾਓ ਸੰਗਤ ਕਾ ਗੁਣ ਬਹੁਤ ਅਧਿਕਾਈ ਪਰਸੂ ਗਨ ਉਧਾਰੇ ਪਰਸਨ ਪਰਸ ਭੈ ਕੁਬਜਾ ਕਉ ਲੈ ਬੈ ਕੁੰਠ ਸਿਧਾਰੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੋਲਾਰੇ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਿਦਾਰੇ ਮਾਨੁਖ ਕਥਾ ਕਥ ਲੋਕ ਸੁਣਾਵੇ ਜੋ ਬੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲੈ ਤਾਂ ਦਿੜਤਾ ਆਵੇ ਹਰਿ ਰਾਮ ਨਾਮ ਨਿਸਤਾਰੇ ਜਬ ਲਗ ਜਿਉ ਪਿੰਡ ਹੈ ਸਾਬਤ ਤਬ ਲਗ ਕਿਛ ਨਾ ਸਮਾਰੇ ਜਬ ਘਰ ਮੰਦਰ ਆਗ ਲਗਾਨੀ ਕਡ ਕੂਪ ਕਢੈ ਪਨਿਹਾਰੇ ਸਾਗਤ ਸੋਮਨ ਮੇਲ ਨਾ ਕਰਿਓ ਜਿਨ ਹਰ ਹਰ ਨਾਮ ਵਿਸਾਰੇ ਸਾਗਤ ਬਚਨ ਵਿਸ਼ਵਾ ਜੋ ਦਸੀਐ ਤਾਈ ਸਾਗਤ ਪਰੈ ਪਰਾਰੇ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਪੂਰਵ ਜਨਮ ਪਰਚੂਨ ਕੁਮਾਏ ਹਰਿ ਹਰਿ ਹਰਿ ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰਿ ਹਰਿ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇਹ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਨਾਟ ਮਹੱਲਾ ਚੌਥਾ ਰਾਮ ਗੁਰ ਸਰਨ ਪ੍ਰਭੂ ਰਖਵਾਰੇ ਜਿਉ ਕੁੰਚਰ ਤਦਵੈ ਭਗਤ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਓ ਪ੍ਰਭ ਕੇ ਸੇਵਕ ਬਹੁਤ ਅਤਨੀ ਕੇ ਮਨ ਸਰਦਾ ਕਰ ਹਰਿ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਨ ਕੀ ਭੈ ਸਵਾਰੇ ਹਰਿ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ ਪਸਾਰੇ ਏਕ ਪੁਰਖ ਇਕ ਨਦਰੀ ਆਵੈ ਸਭ ਏਕਾ ਨਦਰ ਨਿਹਾਰੇ ਹਰਿ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੇ ਆਪ ਦਇਆ ਔਰ ਦਇਆ ਦਾਨ ਦੇਵੈ ਵਿੱਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭ੍ਰਮ ਭੂਲਾ ਮਿਰਗ ਸਿੰਗਾਰੇ ਬਨ ਬਨ ਢੂੜ ਢੂੜ ਫਿਰ ਤਾਕੀ ਗੁਰ ਪੂਰਾ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਾਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਉ ਜਨ ਚੰਦਰ ਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾਰੇ ਪ੍ਰਭ ਕੋ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦ੍ਰਿੜਾਏ ਜਨ ਪੀਛੈ ਜਗ ਨਿਸਤਾਰੇ ਆਪਣੇ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੇ ਨਟ ਮਹੱਲਾ ਚੌਥਾ ਰਾਮ ਕਰ ਕਿਰਪਾ ਲੇ ਹੋ ਵਾਰੇ ਜਿਉ ਭਗਤ ਦ੍ਰੋਪਤੀ ਦੁਸ਼ਟਾਨੀ ਹਰਿ ਹਰਿ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚ ਜਨ ਤੇਰੇ ਇਕ ਮਾਗੋ ਦਾਨ ਪਿਆਰੇ ਸਤਿਗੁਰ ਕੀ ਨੇ ਸਰਦਾ ਲਾਗੀ ਮੋਖ ਹਰ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜਿਉ ਮਥਿਆ ਨਿਤ ਪਾਣੀ ਝੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕੱਢ ਮਾਖਣ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਭਾਏ ਸਭ ਫੋਕਟ ਚਾਰ ਸੀਗਾਰੇ ਮਟਕ ਮਟਕ ਚਲ ਸਖੀ ਸੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦੇ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਉਣ ਸੂਤ ਸਭ ਨੀਕਾ ਕਰਿਆ ਸਤਗੁਰ ਸ਼ਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤਉ ਗੁਣ ਈਸ ਵਰਨ ਨਹੀਂ ਸਾਕੋ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰਹੁ ਗੁਰ ਮੇਲਾਉ ਮੈਂ RAM ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਪਾਰੇ ਹਮ ਪਾਪੀ ਬੋ ਨਿਰਗੁਣੀ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਓ ਸਾਧੂ ਪੁਰਖ ਸਾਧ ਜਨ ਪਾਏ ਏਕ ਬਿਨਾ ਕਰੋ ਗੁਰ ਪਿਆਰੇ RAM ਨਾਮ ਧਨ ਪੂਜੀ ਦੇਵਹੁ ਸਭ ਤਿਸਨਾ ਭੂਖ ਨਿਵਾਰੇ ਪਚੈ ਪਤੰਗ ਮ੍ਰਿਗ ਪ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਗਰ ਸਖਾਰੇ ਪੰਚ ਭੂਤ ਸਵਾਲ ਹੈ ਦੇਹੀ ਗੁਰ ਸਤਿਗੁਰੂ ਪਾਪ ਨਿਵਾਰੇ ਸ਼ਾਸਤਰ ਭੇਦ ਸੋਧ ਸੋਧ ਦੇਖੇ ਮੁਨਿ ਨਾਰਦ ਬਚਨ ਪੁਕਾਰੇ RAM ਨਾਮ ਪੜਹੁ ਗതി ਪਾਵਹੁ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚੈ ਜਬ ਉਨਵੈ ਘਨ ਘਨ ਹਾਰੇ ਸਾਖਤ ਕੋ ਅੰਮ੍ਰਿਤ ਬਹੁ ਸਿੰਚਉ ਸਭ ਡਾਲ ਫੂਲ ਵਿਸਕਾਰੇ ਜਿਉ ਜਿਉ ਨਿਵੈ ਸਾਖਤ ਨਰ ਸੇਤੀ ਛੇੜ ਛੇੜ ਕੱਢੈ ਬਿਖ ਖਾਰੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੈ ਪਰ ਉਪਕਾਰੇ ਸੰਤੈ ਸੰਤ ਮਿਲੈ ਮਨ ਬਿਗਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਰ ਸਭ ਸਵਾਨ ਹਲਕੋ ਹੈ ਹਲਕਿਓ ਸਭ ਹੈ ਬਿਗਾਰੇ ਮੇਰੇ ਠਾਕੁਰ ਗੈ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਭ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਰਕ ਮੈਂ ਤਰ ਅਵਰ ਨਾ ਕਾਈ ਮੈਂ ਸਤਿਗੁਰ ਗੁਰ ਨਿਸਤਾਰੇ ਛੱਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਅਨਕ ਜਤਨ ਕਰ ਰਹੇ ਹਰ ਅੰਤ ਨਾਹੀ ਪਾਇਆ ਹਰਿ ਗਮ ਗਮ ਬੋਧ ਆਦੇਸ ਹਰ ਪ੍ਰਭ ਰਾਇਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰ ਤੇ ਝਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਣਾਗਤੀ ਪ੍ਰਭਾਲ ਤੇ ਹਰਿ ਭਗਤ ਵਛਲ ਨਾਇਆ ਪ੍ਰਹਿਲਾਦ ਜਨ ਹਰਿ ਆਖ ਪਕਰਿਆ ਹਰਿ ਰਾਖ ਲਿਓ ਤਰਾਇਆ ਹਰ ਚੇਤ ਰੇ ਮਨ ਮਾਲ ਪਾਵਣ ਸਭ ਦੁਖ ਭੰਜਨ ਰਾਇਆ ਪਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰਿ ਪਤਿਤ ਪਾਵਨ ਨਾਮ ਸੁਆਮੀ ਪਉ ਭਗਤ ਭੰਜਨ ਗਾਇਆ ਹਰਿ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮਨ RAM ਨਾਮ ਸੁਖਦਾਤਾ ਸਤ ਸੰਗਤ ਮਿਲ ਹਰਿ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਵਡ ਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰਿ ਅੰਮ੍ਰਿਤ ਹਰ ਸਾਰੇ ਨਾਤਾ ਤਨ ਤਨ ਸਾਧ ਜਿਨੀ ਹਰ ਪ੍ਰਭ ਪਾਇਆ ਤਿਨ ਪੁੱਛੋ ਹਰ ਕੀ ਬਾਤਾ ਪਾਇ ਲਗੋ ਨਿਤ ਕਰੋ ਜੁਦਰੀਆ ਹਰ ਮੇਲਹੁ ਕਰਮ ਵਿਧਾਤਾ ਲਿਲਾਟ ਲਿਖੇ ਪਾਇਆ ਗੁਰ ਸਾਧੂ ਗੁਰ ਬਚਨੀ ਮਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਲ ਵਿਖ ਪਾਪ ਗਵਾਤਾ ਰਾਮ ਰਸਾਇਣ ਜਿਨ ਗੁਰਮਤਿ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰਗ ਪਾਈਆ ਵਡ ਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਿਕ ਮੁਨਿ ਜਨਾ ਮਨ ਭਾਵਨੀ ਹਰਿ ਧਿਆਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰਿ ਅਲਖ ਗੁਰੂ ਲਖਾਇਓ ਰਹਾਉ ਹਮ ਨੀਚ ਮਧਿਮ ਕਰਮ ਕੀਏ ਨਹੀਂ ਚੇਤਿਓ ਹਰਿ ਰਾਇਓ ਹਰਿ ਆਨ ਮੇਲਿਓ ਸਤਿਗੁਰੂ ਖੇਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਧੁਰ ਲੀਖਿਆ ਗੁਰਮਤੀ ਹਰ ਲਿਵਲਾਇਓ ਪੁੰਜ ਸਬਦ ਦਰਗਾ ਬਾਦਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਾਰ ਹਰ ਮੰਦ ਭਾਗੀਆਂ ਨਹੀਂ ਭਾਇਓ ਤੇ ਗਰਭ ਜੋਨੀ ਗਾਲੀਆ ਹੈ ਜੋ ਲੂਣ ਜਲਹਿ ਗਲਾਇਓ ਮਤ ਦੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈ ਲਾਇਓ ਹਰਿ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭ੍ਰਮ ਭਉ ਪਾਗਾ ਰਹਾਉ ਤੈ ਭਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤਿ ਜਾਗਾ ਕਿਲਵੇ ਖੀਨ ਭਏ ਸਾਥ ਆਈ ਹਰ ਉਰ ਧਾਰਿਓ ਵਡ ਭਾਗਾ ਮਨ ਮੁਖ ਰੰਗ ਕਸੋਂ ਭੈ ਕਛੁਆ ਜਿਉ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਰਸ ਜਾਏ ਪ੍ਰਤਾਪੈ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀ ਸਾਧ ਅਤ ਗੂੜੀ ਜੋ ਰੰਗ ਮਜੀਠ ਬੋ ਲਾਗਾ ਕਾਇਆ ਕਾ ਪ੍ਰਤੀਰ ਬਹੁ ਫਾਰੇ ਹਰ ਰੰਗ ਨਾ ਲੈ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚ ਚਲੂਲੇ ਰਾਂਗਾ ਜਨ ਨਾਨਕ ਤਿਨ ਕੇ ਚਰਨ ਪਖਾਰੈ ਜੋ ਹਰ ਚਰਨੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ ਮਤ ਗੁਰਮਤਿ ਰਾਮ ਰਸਾਲਾ ਰਹਾਉ ਗੁਰਮਤਿ ਨਾਮ ਧਿਆਇਆ ਹਰ ਹਰ ਮਨ ਜਪਿਆ ਹਰ ਜਪ ਮਾਲਾ ਜਿਨ ਕੈ ਮਸਤੀ ਲਿਖਿਆ ਹਰ ਮਿਲਿਆ ਹਰ ਬਨ ਵਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ ਹਮ ਬਾਰਕ ਕਿਛੂ ਨਾ ਜਾਣੂ ਹਰ ਮਾਤ ਪਿਤਾ ਪ੍ਰਤਿਪਾਲਾ ਕਰਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਇਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਵਿਖਾਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਾਜ ਸਭ ਕਿਲਵੇ ਕਾਟ ਹਰ ਹਰ ਉਰ ਧਾਰਿਓ ਗੁਰਪੂਰੈ ਮੇਰਾ ਸੀਸ ਕੀਜੈ ਗੁਰਵਾਟ ਰਹਾਓ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇ ਵੋ ਕਟ ਕਾਟ ਹਰ ਸਾਜਨ ਮੇਲਿਓ ਗੁਰਪੂਰੈ ਗੁਰ ਬਚਨ ਬਿਕਾਨੋ ਹਟ ਹਾਟ ਮੱਕਰ ਪ੍ਰਾਗ ਦਾਨ ਬੋ ਕੀਆ ਸਰੀਰ ਦਿਓ ਅਦ ਕਾਟ ਬਿਨ ਹਰਿ ਨਾਮ ਕੋ ਮੁਕਤ ਨਾ ਪਾਵੈ ਬਹੁ ਕੰਚਨ ਦੀਜੈ ਕਟ ਕਾਟ ਹਰ ਕੀਰਤ ਗੁਰਮਤਿ ਜਸ ਗਾਇਓ ਮਨ ਉਘਰੇ ਕਵਟ ਕਪਾਟ ਤ੍ਰਿਕੁਟੀ ਹੋਰ ਭਰਮ ਪਉ ਪਾਗਾ ਲਜ ਭਾਨੀ ਮਟਕੀ ਮਾਟ ਕਲ ਜੋ ਗੁਰ ਪੂਰਾ ਤਿਨ ਪਾਇਆ ਜਿਨ ਤੁਰ ਮਸਤਕ ਲਿਖੇ ਲਿਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤਿਖਾਟ ਛੱਕਾ ਇੱਕ ਮਾਲੀ ਗੌੜਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰੇ ਮਨ ਟਹਲ ਹਰ ਸੁਖ ਸਾਰੇ ਅਵਰ ਟਹਲਾ ਚੂਟਿਆ ਨਿਤ ਕਰੈ ਜਮ ਸਿਰ ਮਾਰ ਰਹਾਉ ਜਿਨਾ ਮਸਤਕ ਲਿਖਿਆ ਤੇ ਵੇਲੇ ਸੰਗਾਰ ਸੰਸਾਰ ਭੋਜਨ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵਾ ਸਾਧ ਕੇ ਤਜ ਲੋ ਮੋਹ ਵਿਕਾਰ ਸਭ ਤਜੋ ਦੂਜੀ ਆਸੜੀ ਰਖ ਆਸ ਇੱਕ ਨਿਰੰਕਾਰ ਇੱਕ ਭਰਮ ਭੂਲੇ ਸਾਖਤਾ ਬਿਨ ਗੁਰ ਅੰਧ ਅੰਧਾਰ ਧੋਰੀ ਨਾ ਸੋ ਹੋਇਆ ਕੋ ਨਾ ਮੇਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਤਨ ਧਨ ਤੇਜਨ ਨਾਨਕਾ ਜਿਨ ਹਰਿ ਨਾਮਾ ਔਰ ਧਾਰ ਮਾਲੀ ਗੌੜਾ ਮਹੱਲਾ ਪੰਜਵਾ ਰਾਮ ਨਾਮ ਕੋ ਨਮਸਕਾਰ ਜਾਸ ਜਗਤ ਹੋਤ ਉਧਾਰ ਰਹਾ ਜਾ ਕੈ ਸਿਮਰਨ ਮਿਟੈ ਧੰਦ ਜਾ ਕੈ ਸਿਮਰਨ ਛੂਟੈ ਬੰਧ ਜਾ ਕੈ ਸਿਮਰਨ ਮੂਰਖ ਚਤੁਰ ਜਾ ਕੈ ਸਿਮਰਨ ਕੁਲਾ ਉਧਾਰ ਜਾ ਕੈ ਸਿਮਰਨ ਭਉ ਦੁਖ ਹਰੈ ਜਾ ਕੈ ਸਿਮਰਨ ਅਪਦਾ ਟਰੈ ਜਾ ਕੈ ਸਿਮਰਨ ਮੁਛਤ ਪਾਪ ਜਾ ਕੈ ਸਿਮਰਨ ਨਹੀਂ ਸੰਤਾਪ ਜਾ ਕੈ ਸਿਮਰਨ ਰਿਤ ਵਿਗਾਸ ਜਾ ਕੈ ਸਿਮਰਨ ਕਵਲਾ ਦਾਸ ਜਾ ਕੈ ਸਿਮਰਨ ਨਿਧ ਨਿਦਾਨ ਜਾ ਕੈ ਸਿਮਰਨ ਤਰੇ ਨਿਦਾਨ ਪਤਿਤ ਪਾਵਨ ਨਾਮ ਹਰੀ ਕੂਟ ਭਗਤ ਉਧਾਰ ਕਰੀ ਹਰ ਦਾਸ ਦਾਸਾ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਾਓ ਬੂਟਤ ਕੋ ਜੈਸੇ ਭੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਿਕ ਮੁਖੈ ਖੀਰ ਜੈਸੇ ਰਣ ਮੈ ਸਖਾ ਭਰਾਤ ਜੈਸੇ ਭੂਖੇ ਭੋਜਨ ਮਾਤ ਜੈਸੇ ਕਿਰਖੈ ਬਰਸ ਮੇਘ ਜੈਸੇ ਪਾਲਨ ਸਰਨ ਸਿੰਘ ਗਰੜ ਮੁਖ ਨਹੀਂ ਸਰਬ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਓਪਮਾ ਥੋਰ ਕਹੀ ਹਰੇ ਅਗਮ ਅਗਮ ਅਗਾਧ ਤੁਹੀ ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾ ਇਹੀ ਹਮਾਰਾ ਸਫਲ ਕਾਜ ਆਪਣੇ ਦਾਸ ਕੋ ਲਿਓ ਨਿਵਾਜ ਰਹਾਓ ਚਰਨ ਸੰਤ ਹਮਾਤ ਮੋਰੇ ਨੈਣ ਦਰਸ ਪੇਖੋ ਨਿਸ ਭੋਰ ਹਸਤ ਹਮਰੇ ਸੰਤ ਟਹਲ ਪ੍ਰਾਨ ਮਨ ਤਨ ਸੰਤ ਬਹਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸਹਿ ਮੇਰਾ ਚੀਤ ਸੰਤ ਆਗਿਆ ਮਰਹਿ ਮੀਠ ਮੇਰਾ ਕਮਲ ਵਿਕਸੈ ਸੰਤ ਦੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਹਿ ਬਹੁਤ ਪਿਆਸ ਸੰਤ ਬਚਨ ਮੇਰੇ ਮਰਹਿ ਮੰਤ ਸੰਤ ਪ੍ਰਸਾਦ ਮੇਰੇ ਪਿਖੈ ਹੰਤ ਮੁਕਤ ਜੁਗਤ ਏਹਾ ਨਿਧਾਨ ਪ੍ਰਭ ਦਇਆਲ ਮੋਹਿ ਦੇਵਹੁ ਦਾਨ ਨਾਨਕ ਕੋ ਪ੍ਰਭ ਦਇਆ ਤਾਰੇ ਚਰਨ ਸੰਤਨ ਕੇ ਮੇਰੇ ਹਿਰਦੇ ਵਿਚਾਰ ਮਾਲੀ ਗੌੜਾ ਮਹੱਲਾ ਪੰਜਵਾ ਸਭ ਕੈ ਸੰਗੀ ਨਾਹੀ ਦੂਰੇ ਕਰਨ ਕਰਾਉਨ ਹਾਜ਼ਰਾ ਹਜੂਰ ਰਹਾਉ ਸੁਨਤ ਜੀਓ ਜਾਸ ਨਾਮ ਦੁਖ ਬਿਨਸੇ ਸੁਖ ਕੀਓ ਵਿਸਰਾਮ ਸਗਲ ਨਿਧ ਹਰ ਹਰ ਹਰੇ ਓਨ ਜਨਤਾ ਕੀ ਸੇਵ ਕਰੇ ਜਾ ਕੈ ਘਰ ਸਗਲੇ ਸਮਾਹੇ ਜਿਸ ਤੇ ਵਿਰਥਾ ਕੋਈ ਨਾਹੇ ਜੀਏ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵਹੁ ਕਿਰਪਾਲ ਸਦਾ ਧਰਮ ਜਾ ਕੈ ਦੀਵਾਨ ਬੇਹੋ ਤਾਜ ਨਹੀਂ ਕਿਛ ਕਾਣ ਸਭ ਕਿਛ ਕਰਨਾ ਆਪਨ ਆਪੇ ਰੇ ਮਨ ਮੇਰੇ ਤੂ ਤਾ ਕਉ ਜਾਪੇ ਸਾਧ ਸੰਗਤ ਕਹੋ ਬਲਿਹਾਰ ਜਾਸ ਮਿਲ ਹੋਵੇ ਉਧਾਰ ਨਾਮ ਸੰਗ ਮਨ ਤਨਹਿ ਰਾਤ ਨਾਨਕ ਕੋ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾਰ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਨਾ ਜਿਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨੈ ਕਾ ਮੂਲ ਰਵ ਰਹਾ ਸਰਬਤ ਠਾਈ ਸੂਖ ਮੋ ਅਸਥੂਲ ਆਲ ਜਾਲ ਵਿਕਾਰ ਦਾ ਜਿ ਸਭ ਹਰ ਗੁਨਾ ਨਿਤ ਗਾਓ ਕਰ ਜੋੜ ਨਾਨਕ ਧਾਰ ਮੰਗੈ ਦੇਹੋ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾ ਪ੍ਰਭ ਸਮਰੱਥ ਦੇਵਾ ਪਾਰ ਕੌਣ ਜਾਣੈ ਚਲਤ ਤੇਰੇ ਕਿਛ ਅੰਤ ਨਾਹੀ ਪਾਰ ਰਹਾਓ ਇਕ ਖਿਰੈ ਥਾਪ ਥਾਪ ਦਾ ਗੜ ਭੰਨ ਕਰਨਾ ਹਾਰ ਜੇਤ ਕੀਨੋ ਜਨਾ ਪ੍ਰਵਧਾਨ ਦੇ ਦਾਤਾਰ ਹਰ ਸ਼ਰਨ ਆਇਓ ਦਾਸ ਤੇਰਾ ਪ੍ਰਭੂ ਚਗਮ ਮੁਰਾਰ ਕੱਢ ਲੇ ਹੋ ਜਲ ਵਿਖਮ ਤੇ ਜਨ ਨਾਨਕ ਸਤ ਬਲਿਹਾਰ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਧ ਭਗਤ ਬਚਲ ਸਦਾ ਸਦਾ ਕਿਰਪਾਲ ਰਹਾਓ ਆਦਿ ਅੰਤੇ ਮਦ ਤੂ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਰਹਾ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰਿ ਗੁਣ ਗਾਓ ਬਲਿਹਾਰ ਜਾਏ ਸਦਾ ਨਾਨਕ ਦੇਹੋ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨ ਤਨ ਹੋ ਰਾਮ ਬੇਨ ਬਾਜੈ ਮਦਰ ਮਦਰ ਧੁਨ ਅਨਹਤ ਗਾਜੈ ਰਹਾਓ ਤਨ ਤਨ ਮੇਘਾਰੋ ਮਾਵਲੀ ਧਨ ਤਨ ਕ੍ਰਿਸ਼ਨ ਓਢੈ ਕਾਮਲੀ ਤਨ ਤਨ ਤੂ ਮਾਤਾ ਦੇਵ ਕੀ ਜੇ ਗ੍ਰਹਿ ਰਮਈਆ ਕਵਲਾਪਤੀ ਤਨ ਤਨ ਬਨ ਖੰਡ ਬਿੰਦਰਾਵਨਾ ਜਾ ਖੇਲੇ ਸ੍ਰੀ ਨਾਰਾਇਣਾ ਬੇਰ ਬਜਾਵੈ ਗੋਵਧਨ ਚਰੈ ਨਾਮੇਗਾ ਸੁਆਮੀ ਆਨੰਦ ਕਰੈ ਮੇਰੋ ਬਾਪ ਮਾਧੋ ਤੂ ਤਨ ਕੇ ਸੋ ਸਾਂਵਲਿਓ ਬੀਠ ਲਾਏ ਰਹਾਓ ਕਰ ਤਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ ਦੋ ਸਾਸਨ ਕੀ ਸਵਾ ਦ੍ਰੋਪਦੀ ਅੰਬਰ ਲੈ ਤੋ ਬਾਰੀ ਅਲੇ ਗੋਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਐਸਾ ਅਦਮ ਆਜ਼ਾਦ ਨਾਮ ਦਿਓ ਤਉ ਸਰਨਾਗਤ ਆਈ ਅਲੇ ਸਭੈ ਕੜ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਹਾਓ ਏਕਲ ਮਾਟੀ ਕੁੰਜਰ ਜੀਟੀ ਭਾਜਨ ਹੈ ਬਹੁ ਨਾ ਨਾਰੇ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਨਾਰੇ ਏਕਲ ਚਿੰਤਾ ਰਾਖ ਅਨੰਤਾ ਔਰ ਤਜਹੁ ਸਵਿਆ ਸਾਰੇ ਪ੍ਰਣਵੈ ਨਾਮਾ ਭੈ ਨਿਹਕਾਮਾ ਕੋ ਠਾਕੁਰ ਕੋ ਦਾਸਾਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰੇ ਨਾਨਕ ਸਰਮ ਤੁਹਾਰਿਆ ਪੇਖੋ ਸਦਾ ਹਜੂਰ ਸ਼ਬਦ ਪਿਛੋ ਰਾਤੀ ਸੱਜੜਾ ਨਾਮ ਖਸਮ ਕਾ ਲੇਹ ਖੇਮੇ ਛਤਰ ਸਰਾਏ ਤੇ ਦੇਸਣ ਰਥ ਪੀੜੇ ਜਿਨੀ ਤੇਰਾ ਨਾਮ ਤੇ ਆਇਆ ਤਿਨ ਕੋ ਸਦ ਮਿਲੇ ਬਾਬਾ ਮੈਂ ਕਰਮਹੀਨ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ ਰਹਾਉ ਸਾਧ ਕੀਤੇ ਦੁਖ ਪਰਫੜੇ ਪੂਰਬ ਲਿਖੇ ਮਾਏ ਸੁਖ ਥੋੜੇ ਦੁਖ ਅਗਲੇ ਦੁਖੇ ਦੁਖ ਵਿਹਾਏ ਵਿਛੜਿਆ ਕਾ ਕਿਆ ਵਿਛੜੈ ਮਿਲਿਆ ਕਾ ਕਿਆ ਮੇਲ ਸਾਹਿਬ ਸੋ ਸਾ ਲਾਹੀਐ ਜਿਨ ਕਰ ਦੇਖਿਆ ਖੇਲ ਸੰਜੋਗੀ ਵੇਲਾਵੜਾ ਲਾਵੜਾ ਇਨ ਤਨ ਕੀਤੇ ਭੋਗ ਵਿਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰਤਾ ਲੇਖ ਲਿਖਾਇਆ ਲਿਖਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਮਾਣਾ ਉਠ ਚਲਣਾ ਖਸਮੈ ਭਾਣਾ ਰਹਾਉ ਤਜ ਸਾਧ ਸਾਹ ਸੁਖ ਹੋਈ ਕਰ ਛੱਡਣੇ ਰਹਿ ਨਾ ਕੋਈ ਕਿਛ ਖਾਜੈ ਕਿਛ ਧਰ ਜਾਈਐ ਜੇ ਬਾਹਰ ਦੁਨੀਆ ਆਈਐ ਸੱਚ ਕਾਇਆ ਪਟ ਹਡਾਏ ਫਰਮਾਇਸ਼ ਬਹੁਤ ਚਲਾਏ ਕਰ ਸੇ ਸੁਖਾਲੀ ਸੋਵੈ ਹੱਥੀ ਪੌਦੀ ਕਾਹੇ ਰੋਵੈ ਘਰ ਘੁੰਮਣ ਵਾਣੀ ਪਾਈ ਪਾਪ ਪੱਥਰ ਤਰਨ ਨਾ ਜਾਈ ਭਉ ਬੇੜਾ ਜਿਉ ਚੜਾਉ ਕਹੋ ਨਾਨਕ ਦੇਵੈ ਕਾਹੂ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਣੀ ਕਾਗਦ ਮਾਨਵ ਸੁਆਣੀ ਬੁਰਾ ਭਲਾ ਦੇ ਲੇਖ ਪਏ ਜਿਉ ਜਿਉ ਕਿਰ ਚਲਾਏ ਤਿਉ ਚਲਿਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇ ਤੀਰ ਅਸਰਾ ਚੋਕ ਚੋਗ ਚੁਗਹਿ ਨਿਤ ਫਾਸਹਿ ਛੂਟ ਸਮੂੜੇ ਕਮਲ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮਹੱਲਾ ਪਹਿਲਾ ਬਿਮਾਲ ਮਝਾਰ ਬਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂ ਕਬਹਿ ਨਾ ਜਾਣ ਸਰੇ ਭਕਸ ਸਿਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ ਰਹਾਉ ਬਸ ਜਲ ਨਿਤ ਨਾ ਵਸਤ ਅਲ ਮੇਰ ਚਚਾ ਗੁਣ ਰੇ ਚੰਦ ਕੁਮੁਦਨੀ ਦੂਰਹੁ ਨਿਵਸਾਸੀ ਅਨਭਉ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂਬ ਨਾ ਚਾਤਰ ਰੇ ਆਪਣਾ ਆਪ ਤੂ ਕਭੋ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਬਸਹਿ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਭੂ ਨਾ ਛੋੜਿਸ ਸਵਾਨ ਪੂਛ ਜਿਉ ਰੇ ਇਕ ਪਾਖੰਡੀ ਨਾਮ ਨਾ ਰਾਚਾ ਹੈ ਇਕ ਹਰ ਹਰ ਚਰਨੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸ਼ਲੋਕ ਪਤਿਤ ਪੁਨੀਤ ਸੰਖ ਹੋਏ ਹਰ ਚਰਨੀ ਮਨ ਲਾਗ 68 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸੇਲੀ ਗਰਭ ਗਹਿਲੀ ਸੁਣ ਸਾਹ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਆਖਾ ਮਾਈ ਹਰ ਬਿਨ ਦਿਓ ਨਾ ਰਹੈ ਕੈਸੇ ਰਾਖਾ ਮਾਈ ਰਹਾ ਹਉ ਦੁਹਾਗਣ ਖਰੀ ਰੰਜਾਣੀ ਗਿਆ ਸੋ ਜੋਬਨ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਦਮਤ ਕਰੀ ਜਨ ਬੰਦਾ ਤੇਰਾ ਭਣਤ ਨਾਨਕ ਅੰਦੇ ਸਾਏ ਹੀ ਬਿਨ ਦਰਸ਼ਨ ਕੈਸੇ ਰਵੋ ਸਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨ ਆ ਜਾਈ ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋ ਤੇਰੀ ਰਾਇਆ ਪੀਹੈ ਤਾਂ ਪਾਣੀ ਆਣੀ ਨੀਰਾ ਖਾਹੇ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ ਆਦ ਜੁਗਾ ਦਇਆ ਪਦ ਦਾਤਾ ਤੁਧ ਵਿਣ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੈ ਪੂਤਨਾ ਕੋ ਕਹਿ ਬੇਤਾਲਾ ਕੋਈ ਆਖੈ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਖਾ ਨਾਨਕ ਬੋਰਾਨਾ ਹਉ ਹਰ ਬਿਨ ਅਵਰ ਨਾ ਜਾਣਾ ਰਹਾਉ ਤਉ دیਵਾਨਾ ਜਾਣੀਐ ਜਾਂ ਭੈ ਦੇਵਾਨਾ ਹੋਏ ਏਕੀ ਸਾਹਿਬ ਵਾਰਾ ਦੂਜਾ ਅਵਰ ਨਾ ਜਾਣੈ ਕੋਈ ਤਉ ਦੇਵਾਨਾ ਜਾਣੀਐ ਜਾਂ ਏਕਾਕਾਰ ਕਮਾਏ ਹੁਕਮ ਪਛਾਣੈ ਖਸੂ ਕਾ ਦੂਜੀ ਅਵਰ ਸਿਆਣ ਪਕਾਏ ਤਉ ਦੇਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਯੋ ਤਨ ਸਰਬ ਰਿਆ ਭਰਪੂਰੇ ਮਨੁ ਫਿਰੈ ਸਜਾਣਹਿ ਦੂਰੇ ਸੋ ਤਨ ਵਖਰ ਨਾਮ ਜਿਦਾ ਹਮਾਰੈ ਜਿਸ ਤੂੰ ਦੇਹ ਤਿਸੈ ਨਿਸਤਾਰੈ ਰਹਾਉ ਨਾ ਇਹੋ ਤਨ ਜਲੈ ਨਾ ਤਸਕਰ ਲੈ ਜਾਏ ਨਾ ਇਹੋ ਤਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਏ ਇਸ ਧਨ ਕੀ ਦੇਖੋ ਵਡਿਆਈ ਸਾਜੇ ਮਾਤੇ ਅਣਜਨ ਜਾਈ ਇਕ ਬਾਤ ਅਨੂਪ ਸੁਨੋ ਨਰ ਭਾਈ ਇਸ ਧਨ ਮਿਲ ਕਹੋ ਕਿਨੈ ਪਰਮ ਗਤੀ ਪਾਈ ਭਣਤ ਨਾਨਕ ਅਕਾਥ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾਂ ਇਹੋ ਧਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੂਮ ਸਰ ਭੋਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉਡੈ ਨਾ ਹੰਸ ਨਾ ਕੰਧ ਛੀਜੈ ਮੂੜੇ ਕਾਏ ਚੇ ਭਰਮ ਪੁੱਲਾ ਨਹ ਚੀਨਾ ਪਰਮਾਨੰਦ ਬੈਰਾਗੀ ਰਹਾਉ ਹਜ਼ਾਰ ਕਹੋ ਜਾਰ ਲੈ ਅਮਰ ਕਹੋ ਮਾਰ ਲੈ ਪ੍ਰਾਤ ਤੈ ਛੋੜ ਤਉ ਅਪਿਓ ਪੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉਡੈ ਨਾ ਹੰਸ ਨਾ ਕੰਧ ਛੀਜੈ ਪਣਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ ਉੱਡੈ ਦਹ ਹੰਸ ਨਾਹ ਕੰਧ ਛੀਜੈ ਮਾਰੂ ਮਹੱਲਾ ਪਹਿਲਾ ਮਾਇਆ ਮੋਇ ਨਾ ਮਨ ਮੁਆ ਸਰ ਲਾਹਰੀ ਮੈਂ ਮਤ ਬੋਹਿਤ ਜਲ ਸਿਰ ਤਰ ਟਿਕੈ ਸਾਚਾ ਵਖਰ ਜਿਤ ਮਾਨਕ ਮਨ ਮਹਿ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਣਾ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮਾ ਵਿਸ਼ਨੂੰ ਰਖੀ ਮੁਨੀ ਸ਼ੰਕਰ ਇੰਦ ਤਪੈ ਭੇਖਾਰੀ ਮਾਨੈ ਹੁਕਮ ਸੋ ਹੈ ਦਰ ਸਾਚੈ ਆਕੀ ਮਰਹਿ ਅਪਾਰੀ ਜੰਗਮ ਜੋਧ ਜਤੀ ਸੰਿਆਸੀ ਗੁਰਪੂਰੈ ਵਿਚਾਰੀ ਬਿਨ ਸੇਵਾ ਹਲ ਕਭੋ ਨਾ ਪਾਵਸ ਸੇਵਾ ਕਰਨੀ ਸਾਰੀ ਨਿਤਨਿਆ ਤਾਨ ਨਿਗੁਰਿਆ ਗੁਰ ਨਿਮਾਣਿਆ ਤੂੰ ਮਾਨੋ ਅੰਧਲੇ ਮਾਨ ਕੀ ਗੁਰ ਪਕੜਿਆ ਨਿਤਾਣਿਆ ਤੂ ਤਾਣ ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਣ ਨਾਮ ਬਿਨਾ ਨਾਹੀ ਦਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਜੀਐ ਬਹੁ ਨਾ ਮੈਲਾ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਬਿਗੜ ਨਾ ਹੋਏ ਨਾਨਕ ਸਿਰ ਦੇ ਛੁੱਟਿਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਕੈ ਮੈਲ ਨ ਰਾਤੀ ਪ੍ਰੀਤਮ ਨਾ ਸਦਾ ਸਹਿ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾਤੋ ਭੀਤਰ ਮਹਲ ਬੁਲਾਵੈ ਪੂਛੋ ਬਾਤ ਨਿਰੰਤੀ ਰਹਾ ਬ੍ਰਾਹਮਣ ਬ੍ਰਹਮ ਗਿਆਨ ਇਸ ਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿਭਵਨ ਏਕਾ ਜੋਤੀ ਜਿਹਵਾ ਡੰਡੀ ਇਹੋ ਕੜ ਛਾਬਾ ਤੋਲੋ ਨਾਮ ਅਜਾਚੀ ਏਕੋ ਹਾਠ ਸਾਹੋ ਸਭਨਾ ਸਿਰ ਬਣਜਾਰੇ ਇਕ ਭਾਤੀ ਦੋਵੈ ਸ੍ਰੀ ਸਤਿਗੁਰੂ ਨਿਵੇੜੇ ਸੋ ਬੂਝੈ ਜਿਸ ਏਕ ਲਿਵ ਲਾਗੀ ਜੀਹੋ ਰਹਿ ਨਿਵਰਾਤੀ ਸ਼ਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗਗਨ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁਨਵਾਸੀ ਗੁਰ ਬਚਨੀ ਬਾਹਰ ਕਰੇ ਏਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਨ ਜਾਗੈ ਨੀਂਦ ਨਾ ਸੋਵੈ ਸੋ ਜਾਣੈ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਓ ਜਿਸ ਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੈ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਾਪਾਰੀ ਜੀਓ ਰਹਾਓ ਫਿਰ ਸੇਤੀ ਤਨ ਪ੍ਰੇਮ ਰਜਾਏ ਗੁਰ ਕਾ ਸਬਦ ਤਥਾ ਚਿਤ ਲਾਏ ਸਾਹ ਸੇਤੀ ਤਨ ਖਰੀ ਸੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਉ ਸਾਹ ਸਾ ਤੋੜੇ ਭਰਮ ਚੁਕਾਏ ਸਾਹ ਦੇ ਸਿਫਤੀ ਧਨਕ ਚੜਾਏ ਗੁਰ ਕੈ ਸਬਦ ਮਰੈ ਮਨ ਮਾਰੇ ਸੁੰਦਰੀ ਜੋਗਾ ਧਾਰੀ ਜੀਉ ਹਉ ਮੈਂ ਜਲਿਆ ਮਰਹੁ ਵਿਸਾਰੇ ਜਾਂਪੁਰ ਵੱਜੈ ਖੜਕ ਕਰਾਰੇ ਅਬ ਕੈ ਕਹਿ ਨਾਮ ਨਾ ਮਿਲੀ ਤੂੰ ਸਹੋ ਜੀੜੇ ਭਾਰੀ ਜੀਉ ਮਾਇਆ ਮਮਤਾ ਪਵਹਿ ਖਿਆਲੀ ਜਮ ਪੁਰਫਾ ਸਹਿਗਾ ਜਮ ਜਾਲੀ ਹੀਤ ਕੇ ਬੰਧਨ ਤੋੜ ਨਾ ਸਕਾ ਹੈ ਤਾ ਜਮ ਕਰੇ ਖੁਆਰੀ ਜੀਉ ਨਾ ਹੋ ਕਰਤਾ ਨਾਵੇਂ ਕੀਆ ਅੰਮ੍ਰਿਤ ਨਾਮ ਸਤਿਗੁਰ ਆ ਜਿਸ ਤੂੰ ਦੇਹ ਹੈ ਕਿਆ ਚਾਰਾ ਨਾਨਕ ਸਰਣ ਤੁਮਾਰੀ ਜੀਉ ਮਾਰੂ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਹ ਬੈ ਹੈ ਤਹ ਬੈਸਾ ਸੁਆਮੀ ਜਹ ਭੇਜੈ ਤਹ ਜਾਵਾ ਸਭ ਨਗਰੀ ਮਹਿ ਕੋ ਰਾਜਾ ਸਭੇ ਪਵਿੱਤ ਹੈ ਥਾਵਾਂ ਬਾਬਾ ਦੇਹ ਵਸਾ ਸਚ ਗਾਵਾ ਜਾ ਤੇ ਸਾਜੇ ਸਾਜ ਸਮਾਵਾ ਰਹਾਓ ਬੁਰਾ ਭਲਾ ਕਿਸੇ ਆਪਸ ਤੇ ਜਾਣਿਆ ਇਹੀ ਸਗਲ ਵਿਕਾਰਾ ਇਹੋ ਪਰਮਾਇਆ ਖਸਮ ਕਾ ਹੋਆ ਵਰਤਾ ਇਹੋ ਸੰਸਾਰਾ ਇੰਦਰੀ ਧਾਤ ਸਬਲ ਕਹੀਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਬੂਝੈ ਕੋਈ ਗੁਰ ਪ੍ਰਸਾਦੀ ਏਕ ਲਿਵ ਲਾਗੀ ਦੁਬਦਤ ਦੇ ਬਿਨਾਸੀ ਜੋਤ ਸੁਭਾਣਾ ਸੋ ਸਤ ਕਰ ਮਾਨਿਆ ਕਾਟੀ ਜਾਉ ਕੀ ਫਾਸੀ ਪੰਤ ਨਾਨਕ ਲੇਖਾ ਮਾਗੈ ਕਮਨਾ ਜਾ ਚੂਕਾ ਮਾਨੇ ਬਿਵਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਭਏ ਸੱਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਉਣ ਜਾਣਾ ਨਾ ਥੀਐ ਨਿਜ ਘਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣਾ ਸੋਏ ਏ ਮਨ ਹਰ ਜਿਉ ਤੂੰ ਮਨਹੁ ਤਾਜ ਵਿਕਾਰ ਗੁਰ ਕੈ ਸਭ ਧਿਆਏ ਤੂੰ ਸੱਚ ਲੱਗੀ ਪਿਆਰ ਰਹਾਉ ਐਥੈ ਨਾਵ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਏ ਜੋਨੀ ਸਭ ਭੁਆਈਨ ਬਿਸਟਾ ਮਾਹੇ ਸੋ ਆਏ ਵਡ ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਆਣ ਦਿਨ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸ੍ਰਿਸ਼ ਸਭ ਸਾਜੀਆਂ ਨੂੰ ਆਪੇ ਨਦਰ ਕਰੀ ਨਾਨਕ ਨਾਮ ਵਡਿਆਇਆ ਜੈ ਭਾਵੈ ਤੈ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਨਾਹ ਬਖਸਾਏ ਜੀਓ ਆਪ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚੋ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰਿ ਧਿਆਏ ਸਦਾ ਹਰਿ ਚਰਨੀ ਲਾਗ ਰਹਾ ਇੱਕ ਮਨ ਏਕੈ ਭਾਏ ਰਹਾਉ ਨਾਮ ਹੈ ਜਾਤ ਨਾ ਪਤ ਹੈ ਨਾਮ ਹੈ ਥਿਓ ਨਾ ਥਾਉ ਸਬਦ ਭੇਦ ਭ੍ਰਮ ਕਟਿਆ ਗੁਰ ਨਾਮ ਆਸ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਏ ਧੰਦਾ ਕੂੜ ਵਿਆਪਿਆ ਜੰਪੁਰ ਚੋਟਾ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਾਹੀ ਕੋਏ ਭਗਤ ਖਜ਼ਾਨਾ ਭਗਤ ਗੁਰਮੁਖਾ ਸੁਖ ਹੋਏ